ਇਹ ਇਹ ਧਰਮ ਜਿਹੜੇ ਨੇ ਨਾ ਸਾਧਾਰਨ ਧਰਮ ਸਾਡੇ ਇਹ ਅਸੀਂ ਆਪਣੇ ਆਪ ਇਥੋਂ ਦੇ ਆਪਣੇ ਬਣਾਏ ਹਨ ਤੇ ਅਸਾਧਾਰਨ ਧਰਮ ਜਿਹੜਾ ਸਾਰਿਆਂ ਵਾਸਤੇ ਕੋਈ ਹੈ ਉਸ ਨੇ ਜਾ ਕੇ ਸਾਡੀ ਸਹਾਇਤਾ ਕਰਨੀ ਹੈ ਸਾਰੀ ਸ੍ਰਿਤੀ ਦਾ ਧਰਮ ਜਿਹੜਾ ਇਕੱਠਾ ਹੈ ਜਿਹੜਾ ਆਖੇ ਖੜਾ ਪਈ ਭਾਵੇਂ ਨਾਸਤਕ ਹੋਏ ਭਾਵੇਂ ਆਸਤਕ ਹੋਏ ਭਾਵੇਂ ਕੋਈ ਵੀ ਹੋਏ ਉਹਨੂੰ ਪੁੱਛੋ ਜਿਨ੍ਹਾਂ ਦਾ ਇਕੱਠਾ ਧਰਮ ਹੋ ਜਾਂਦਾ ਸੱਚ ਬੋਲਣਾ ਹੈ ਜਿਹੜਾ ਯੂਨੀਵਰਸਲ ਧਰਮ ਹੈ ਕੋਈ ਐਸਾ ਇਨਸਾਨ ਨਹੀਂ ਜਿਹੜਾ ਆਖੇ ਮੈਂ ਸੱਚ ਨਹੀਂ ਬੋਲਦਾ ਔਰ ਸੱਚ ਨਹੀਂ ਬੋਲਣਾ ਚਾਹੀਦਾ ਭਾਵੇਂ ਉਹ ਝੂਠ ਬੋਲੇ ਵੀ ਪਰ ਆਖੇ ਦਾ ਇਹ ਜ਼ਰੂਰ ਕਿ ਸੱਚ ਬੋਲਣਾ ਚਾਹੀਦਾ ਸੋ ਇਹ ਧਰਮ ਹੈ ਦੋ ਪ੍ਰਕਾਰ ਦਾ ਜਦੋਂ ਧਰਮ ਨਾਸ ਹੋ ਜਾਂਦਾ ਘਟ ਹੋ ਜਾਂਦਾ ਤੇ ਇਸੇ ਤਰ੍ਹਾਂ ਉਹਦਾ ਸਮਝੋ ਹੁੰਦਾ ਜਿਸ ਤਰ੍ਹਾਂ ਗੁਰਬਾਣੀ ਲਿਖਿਆ ਕਿ ਕਲ ਕਾਤੀ ਰਾਜੇ ਕਥਾਈ ਧਰਮ ਪੰਖ ਕਰ ਉਡਰਿਆ ਕੂੜ ਅਨਾਵਸ ਸਤ ਚੰਦਰਮਾ ਤੇ ਦੀਸੇ ਨਹੀਂ ਕਾ ਚੜਿਆ ਮਸਿਆ ਦੀ ਰਾਤ ਨੂੰ ਵੀ ਚੰਦਰਮਾ ਹੁੰਦਾ ਹੈ ਲੇਕਿਨ ਉਹ ਉਦੋਂ ਹੁੰਦਾ ਜਦੋਂ ਸੂਰਜ ਚੜ੍ਹਨ ਦੇ ਨਾਲ ਸਮਝੋ ਵਕਤ ਆ ਜਾਂਦਾ ਤੇ ਸੂਰਜ ਦੀ ਰੋਸ਼ਨੀ ਦੇ ਵਿੱਚ ਹੀ ਉਹ ਗਾਇਬ ਹੋ ਜਾਂਦਾ ਉਹ ਲੱਭਦਾ ਨਹੀਂ ਹੁੰਦਾ ਜ਼ਰੂਰ ਹੈ ਚੰਦਰਮਾ ਹੋ ਦੀ ਕਹਿੰਦੇ ਨੇ ਇਸੇ ਤਰ੍ਹਾਂ ਦਾ ਜਦੋਂ ਧਰਮ ਰਹਿ ਗਿਆ ਤਾਂ ਤੇ ਕੂੜ ਜਿਹੜਾ ਸੀ ਕੂੜ ਫਿਰੇ ਪ੍ਰਧਾਨ ਵੇ ਲਾ ਲਓ ਝੂਠਾ ਹੋ ਗਿਆ ਚੋਰ ਉਹ ਚੱਕਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਵਾਲਾ ਜਦੋਂ ਕੰਮ ਆਮ ਬਣ ਗਿਆ ਧਰਤੀ ਦੇ ਸਿਰ ਤੇ ਬੜਾ ਭਾਰ ਹੋ ਗਿਆ ਤੇ ਧਰਤੀ ਐਸੇ ਤਰ੍ਹਾਂ ਆਪਣੇ ਅਕਾਲ ਪੁਰਖ ਦੇ ਚਰਨਾਂ 'ਚ ਪ੍ਰਾਰਥਨਾ ਕਰਦੀ ਏ ਤੇ ਐਉਂ ਬੇਨਤੀ ਕਰਦੀ ਏ ਜਰਾ ਕੋਈ ਨਾਲੇ ਸਾਜ ਦੇ ਵਜਾ ਲਈਏ ਤੇ ਕਿਸ ਤਰ੍ਹਾਂ ਬੇਨਤੀ ਕਰਦੀ ਏ ਧਰਤੀ Thank you. ਗੁਰ ਦੇ ਦਰਬਾਰ ਪੀਰ ਬਣੀ ਜਬ ਤਰਤ ਕੋ ਰੂਪ ਤੇਰੇ ਕਾ ਤਾਰ ਜਸ ਸਾਕੇ ਦਰਬਾਰ ਮੈਂ ਨੀ ਜਾਏ ਪੁਕਾਰ ਜਦੋਂ ਧਰਤੀ ਦੇ ਪਹਾੜ ਬਣਿਆ ਫਿਰ ਗਊ ਦਾ ਰੂਪ ਹੋ ਕੇ ਤੇ ਈਸ਼ਵਰ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਹੇ ਦਾਤਾ ਮੈਂ ਅਬ ਅਬ ਹੋ ਗਈ ਦੁਖੀ ਸੁਖ ਪਏ ਬਲਵਾਨ ਧਰਮ ਨਸ਼ਟ ਜਗ ਸੇ ਭਇਓ ਤੁਮ ਰਖਸ਼ਕ ਭਗਵਾਨ ਇਹ ਭਗਵਾਨ ਧਰਮਾਥ ਤੋਂ ਤਨਾਸ਼ ਹੋ ਗਿਆ ਹੁਣ ਤੁਸੀਂ ਮੇਰੀ ਰੱਖਿਆ ਕਰੋ ਤੇ ਮੇਰੇ ਸਿਰ ਤੇ ਉਹਨਾਂ ਪਾਪੀਆਂ ਦਾ ਬੜਾ ਭਾਰ ਹੋ ਭਗਵਾਨ ਕਹਿੰਦਾ ਫਿਰ ਜਿਹੜਾ ਤੇਰੇ ਸਿਰ ਤੇ ਭਾਰ ਹੈ ਉਹ ਭਾਰ ਲਾ ਦਿਆਂ ਪਹਾੜਾਂ ਦਾ ਭਾਰ ਹੈ ਤੇ ਪਹਾੜ ਉਡਾ ਦਿਆ ਨਦੀਆਂ ਦਾ ਭਾਰ ਭਾਰ ਹੈ ਤੇ ਨਦੀਆਂ ਸੁਕਾ ਦਿਆ ਬੰਦਿਆਂ ਦਾ ਭਾਰ ਹੈ ਤੇ ਮੈਂ ਜੰਗ ਸ਼ੁਰੂ ਕਰ ਦਿਆ ਪਾਕਿਸਤਾਨ ਤੇ ਹਿੰਦੁਸਤਾਨ ਦੀ ਬੰਦਾ ਮਗਰੋਂ ਮੋੜ ਤੇ ਆਏ ਸ਼ਰਾ ਪਹਿਲੇ ਉਹਦੇ ਵਾਸਤੇ ਤਿਆਰ ਹੋਏ ਪਹਾੜਾਂ ਦਾ ਭਾਰ ਹੈ ਤੇ ਦਰਖਤ ਨਾਸ ਕਰ ਦਿਆ ਸਰਦੀ ਕਹਿੰਦੀ ਨਹੀਂ ਮਹਾਰਾਜ ਇਹਨਾਂ ਚੀਜ਼ਾਂ ਦਾ ਨਹੀਂ ਪਾਰ ਭਾਈ ਗੁਰਦਾਸ ਜੀ ਦੱਸਦੇ ਹਨ ਉਹਨਾਂ ਲਿਖਿਆ ਨਾ ਸਤਾਰੇ ਪਰਬਤਾਂ ਅਸਮਾਨ ਖੜਦੇ ਨਾਟ ਪਾਰੇ ਕੋਟ ਕੜ ਕਰ ਬਾਦ ਸੰਦੇ ਨਾਟ ਪਾਰੇ ਤਰਵਰਾ ਫਲ ਫੁਲ ਫੁਲਦੇ ਨਾਟ ਪਾਰੇ ਜੀ ਜੰਤ ਆਗੰਤ ਫਰਦੇ ਨਾਟ ਪਾਰੇ ਸਾਇਰਾ ਨਦਵਾ ਬਹੰਦੇ ਪਰ ਪਾਰੇ ਕੋਈ ਆਖੀ ਟਕਾਣ ਮੰਦੀ ਹੋ ਮੰਦੀ ਕਾਦਾ ਨੂੰ ਪਾਰੇ ਆਖੀ ਟਕਾਣ ਪੁਰਸ਼ ਆਖੀ ਟਕਾਣ ਕਿਉਂ ਜਿਆ ਹੁੰਦਾ ਉਹਦੀਆਂ ਚਾਰ ਲੱਤਾਂ ਹੁੰਦੀਆਂ ਨੇ ਦੋ ਸਿਰ ਹੁੰਦੇ ਨੇ ਤੇ ਕੰਨ ਛੇ ਹੁੰਦੇ ਨੇ ਉਹਦੇ ਐਸੇ ਤਰ੍ਹਾਂ ਦਾ ਬੰਦਾ ਹੁੰਦਾ ਹੈ ਹੁਕਮ की ਹੈ साढ़े वास्ते हुक्म है कि उपकारी शुया ਸਾਧੂ सा साधु तब से कहो गुना अपकारी ਸਾਧੂ ਸਾਧੂ सा साधु सद ਤੇ रुचिते ਉਪਕਾਰ ਕਰਨ ਵਾਲੇ ਉੱਤੇ ਜਿਹੜਾ ਪਕਾਰਦਾ ਹੈ ਉਹਦੀ ਵਿਸ਼ੇਸ਼ਤਾ ਨਹੀਂ ਜਿਹੜਾ ਉਪਕਾਰ ਕਰਦਾ ਉਹਦੇ ਉੱਤੇ ਜਿਹੜਾ ਉਪਕਾਰ ਕਰਦਾ ਤੁਸੀਂ ਕਿਸੇ ਨੂੰ ਅੱਜ ਆਪਣੇ ਘਰ ਦੀ ਪਾਰਟੀ ਦਿੱਤੀ ਹੈ ਜਾਂ ਵਿਆਹ ਹੋਇਆ ਜਾਂ ਕੋਈ ਫੰਕਸ਼ਨ ਤੇ ਕਿਸੇ ਨੂੰ ਸੱਦ ਲਿਆ ਉਹਨੂੰ ਕੋਈ ਖਵਾ ਵੀ ਛੱਡਿਆ ਕੱਲ ਨੂੰ ਉਹਦੇ ਘਰ ਜਾ ਕੇ ਖਾਓਗੇ ਉਹ ਤੁਹਾਡੀਆਂ ਭਾਜੀਆਂ ਨੇ ਉਹ ਪਕਾਰ ਨਹੀਂ ਇੱਕ ਦੂਜੇ ਦਾ ਤੁਹਾਡੀ ਇਹ ਤੁਹਾਡਾ ਲੈਣ ਦੇਣ ਹੈ ਜਿਹੜਾ ਉਪਕਾਰ ਕਰਦਾ ਉਹਦਾ ਤੇ ਉਪਕਾਰ ਕਰ ਦੇਣਾ ਕੋਈ ਬੜੀ ਗੱਲ ਨਹੀਂ ਕਹਿੰਦੇ ਨੇ ਅਪਕਾਰੀ ਯਾਰ ਸਾਧੂ ਜਿਹੜਾ ਬੁਰਾ ਕਰਦਾ ਉਹਦਾ ਫੇਰ ਜਿਹੜਾ ਭਲਾ ਕਰਦਾ ਉਸ ਦਾ ਨਾਮ ਹੈ ਸਾਧੂ ਉਹ ਹੈ ਸਿੱਖ ਬੁਰੇ ਨਾਲ ਬੁਰਾਈ ਕਰਨੀ ਤੇ ਮਾਫ ਕਰਨ ਕੇ ਇੱਛਾ ਪਰ ਬੁਰੇ ਨਾਲ ਫਿਰ ਨੇਕੀ ਕਰਨੀ ਤੇ ਗੁਰੂ ਨਾਨਕ ਜਾਣੇ ਬੁਰੇ ਨੂੰ ਮਾਫ ਕਰ ਦਿੰਦੇ ਨੇ ਕਈ ਕਈ ਆਖਦੇ ਨੇ ਬੁਰੇ ਨਾਲ ਬੁਰਾਈ ਕਰਦੇ ਨੇ ਜਿਹੜਾ ਇਹ ਜਿੱਥੇ ਤੁਸੀਂ ਰਹਿੰਦੇ ਹੋ ਨਾ ਇਹਨਾਂ ਦਾ ਇਹ ਅਸੂਲ ਹੈ ਕਿ ਟਿੱਟ ਫਾਲਟ ਹੈ ਕਿ ਟਿੱਟ ਚੁੱਕਦੇ ਨੂੰ ਪੱਥਰ ਤਿਆਰ ਵਾਲੀ ਗੱਲ ਕਰੋ ਪਰ ਨਾ ਮੇਰੇ ਸਤਿਗੁਰਾਂ ਦੇ ਨੇ ਬੁਰੇ ਦਾ ਭਲਾ ਕਰ ਵਿਖਾ ਮਰਨਾ ਨਾ ਹਟਾਇਓ ਤਾਈ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਈ ਉਹ ਕਹਿੰਦੇ ਨੇ ਜੋ ਤੈ ਮਾਰਨ ਮੁੱਕੀਆਂ ਜਿਹੜੇ ਤੈਨੂੰ ਮੁੱਕੀ ਮਾਰਨ ਉਹਨਾਂ ਨੂੰ ਤੇ ਨਾ ਮਾਰੀ ਘੁੰਮ ਘੁਮਾ ਕੇ ਉਹਨਾਂ ਨੂੰ ਹੂਰਾ ਨਾ ਮਾਰ ਤੂੰ ਕੀ ਕਰ ਪੈਰ ਦਿਨਾਂ ਦੇ ਚੁੰਮ ਉਹਨਾਂ ਦੇ ਤੋਂ ਪੈਰ ਚੁੰਮ ਫੇਰ ਕੀ ਹੋਏਗਾ ਫੇਰ ਕਰੀ ਅਵਸਥਾ ਕੀ ਬਣ ਜਾਗੀ ਫੇਰ ਕਹਿੰਦੇ ਨੇ ਕਿ ਆਪਣਾ ਡੈਗ ਰਹਿ ਜਾਏ ਆਪਣਾ ਕਰ ਜਿਹੜਾ ਹੈ ਜੋ ਚੜਦਾ ਜਲਾ ਇਹ ਖਟਾਣਾ ਤੇ ਪਿਓ ਜੋਤੀ ਸੰਜੋਤ ਹਮਾਰਾ ਜਿਹੜੀ ਉਹ ਫਿਰਦੀ ਹੋ ਜਾਗੀ ਇਹਦਾ ਉੱਚਾ ਹੋ ਜਾਏਗਾ ਸੋ ਹੁਕਮ ਤੇ ਸਾਨੂੰ ਇਹ ਨਾ ਬੁਰੇ ਦਾ ਭਲਾ ਕਰਨਾ ਪਰ ਜਦੋਂ ਅਸੀਂ ਅਕਿਰਤ ਕਰਨ ਉਸ ਨੂੰ ਕਹਿੰਦੇ ਨੇ ਜਿਹੜੇ ਭਲੇ ਦਾ ਬੁਰਾ ਕਰਨ ਲੱਗ ਪੈਂਦਾ ਹੈ ਕੀ ਕੀ ਨੂੰ ਨਾ ਜਾਣਨ ਵਾਲਾ ਜਿਹੜਾ ਉਸ ਦਾ ਨਾਮ ਹੈ ਅਕਿਰਤ ਔਰ ਉਹ ਕਿਰਤਕਰ ਕਿੱਡਾ ਕੋ ਉੱਚਾ ਹੈ ਭਾਈ ਗੁਰਦਾਸ ਜੀ ਦੱਸਦੇ ਨੇ ਉਹਦੀ ਬਾਬਤ ਕਿ ਉਹਦੀ ਕਿੰਨੀ ਕੋ ਸ਼ਕਤੀ ਹੁੰਦੀ ਆ ਕਿੰਨੀ ਕੋ ਸ਼ੋਭਾ ਹੁੰਦੀ ਆ ਭਾਈ ਗੁਰਦਾਸ ਜੀ ਅਗਲੀ ਪੌੜੀ ਚ ਕਹਿੰਦੇ ਕਹਿੰਦੇ ਨੇ ਮਨ ਚਿਰਤਾ ਪਾ ਕੇ ਤੇਰਾ ਹੁਣ ਦੇਖ ਲਿਓ ਚੰਗੀਆਂ ਚੰਗੀਆਂ ਚੀਜ਼ਾਂ ਆਉਣ ਲੱਗੀਆਂ ਜਿਹਨੂੰ ਸਾਡੇ ਭਰਾ ਵੀ ਨਹੀਂ ਅੱਡਾ ਲੱਗਣ ਦਿੰਦੇ ਕਾਲੇ ਦੇ ਬੇਰਤ ਕੀਤੀ ਸੀ ਤੇ ਮੱਥੇ ਬੜੇ ਤੇਗ ਨੇ ਅੱਜ ਕੱਲ ਗੱਲ ਹੋਰ ਹੋ ਗਈ ਹੈ ਅੱਜ ਕੱਲ ਬੇੜਾ ਗਰਕ ਹੋ ਗਿਆ ਲੀਡਰਾਂ ਦਾ ਲੀਡਰ ਜਿਹੜੇ ਨੇ ਨਾ ਪ੍ਰਚਾਰਕ ਜਿਹੜੇ ਨੇ ਭਾਈ ਗ੍ਰੰਥੀ ਜਿਹੜੇ ਗੁਰਦੁਆਰੇ ਤੇ ਮੰਦਰਾਂ 'ਚ ਰਹਿਣ ਵਾਲੇ ਪੁਜਾਰੀ ਇਹ ਇਸ ਕੰਮਾਂ ਦੇ ਹਰ ਜੰਦ ਮੈਂ ਕਹਿੰਦਾ ਸਾਰੀ ਦੁਨੀਆ ਹੈ ਭਾਈ ਗੁਰਦਾਸ ਨੇ ਕਿਹਾ ਕਾਉ ਕਫੂਰ ਮੈਂ ਚੱਖੀ ਦੁਰਗੰਧ ਸੁਖਾਵੇ ਸਾਥੀ ਨੀਰਨ ਵਾਲੀਆ ਸਿਰ ਸ਼ਾਰ ਉਡਾਵੇ ਤੁਮੇ ਅਮਰ ਸਿੰਜੀਏ ਕੋੜੇ ਤਰਾ ਜਾਵਾ ਸਿਮਲ ਰੁਖ ਸਰੇ ਦੀ ਫਲ ਹੱਥ ਨਾ ਆਵਾ ਉਹ ਅੰਨਾ ਆਗੂ ਜੇ ਜੇ ਫਲ ਸਾਥ ਮੁਹਾਵੇ ਆਗੂ ਅੰਨਾ ਹੋਏ ਖੜਾ ਜਿਹੜਾ ਉਹ ਲੈ ਕੇ ਸਾਰਿਆਂ ਨੂੰ ਖੂਹ ਦੇ ਵਿੱਚ ਡਿੱਗ ਪਈ ਆਗੂ ਜਿਹੜਾ ਉਹ ਚੰਗਾ ਹੋਣਾ ਚਾਹੀਦਾ ਲੀਡਰ ਚੰਗਾ ਹੋਣਾ ਚਾਹੀਦਾ ਉਹ ਜਿਹੜਾ ਆਪ ਸਵੇਰੇ ਪੰਜ ਪਾਣੀ ਦਾ ਨਿਤਨੇਮ ਨਹੀਂ ਕਰਦਾ ਉਹ ਤੁਹਾਨੂੰ ਕੀ ਆਖ ਸਕਦਾ ਉਹਦਾ ਆਖਾ ਤੁਹਾਡੇ ਤੇ ਅਸਰ ਕੀ ਕਰੇਗਾ ਜਿਹੜਾ ਆਪ ਮਾਸ਼ਰਮ ਖਾਂਦਾ ਤੇ ਚੋਰੀ ਯਾਰੀ ਠੱਗੀ ਕਰਦਾ ਉਹ ਤੁਹਾਨੂੰ ਕੀ ਆਖ ਸਕਦਾ